ਮਹਲਾ ਦੂਜਾ ਜੋ ਜੀ ਜੋ ਜੀ ਹੋਏ ਸੋ ਉਗਵੇ ਮੂੰਹ ਦਾ ਕਹਿਆ ਬਾਉ ਮੂੰਹ ਦਾ ਕਹਿਆ ਬਾਉ ਦੇਖੋ ਮੂੰਹ ਨਾਲੇ ਉਪਦੇਸ਼ ਹੁੰਦਾ ਪਹਿਲਾਂ ਸਾਰਿਆਂ ਨੂੰ ਗੱਲੇ ਦੱਸੀ ਜਾਣੀਆਂ ਹੋਰ ਕੀ ਹੈ ਮੂੰਹ ਦਾ ਕਹਿਦਾ ਹਵਾ ਹੀ ਹੈ ਭਾਈ ਗੱਲ ਅਲੱਗ ਹੈ ਵੀ ਗਿਆਨ ਵੀ ਹੈ ਪਰ ਜੇ ਜੀ ਈ ਲਫ਼ਜ਼ ਹੈ ਕਿ ਹੁੰਦਾ ਜੀ ਆੜੇ ਨਾਲ ਤੇ ਜੀ ਔਰ ਈੜੀ ਤੁਸੀਂ ਹਰੀ ਉਹ ਜਿਹੜਾ ਜੀ ਉਹ ਹੈ ਉਹ ਭੁਲੇਗਾ ਜੀ ਈ ਇਸਰੀ ਲਿਖਿਆ ਉਥੇ ਜੀ ਉਹ ਹੈ ਜਿਹੜਾ ਆੜਾ ਹੈ ਉਹਦਾ ਅਰਥ ਹੈ ਬਾਣੇ ਦਾ ਅਰਥ ਹੈ ਅਕਲ ਬੁੱਧੀ ਉਹ ਜੇ ਕਹਿੰਦੇ ਉਹਦੇ ਕੋਲ ਬੁੱਧ ਹੋਵੇ ਭਾਈ ਅਕਲ ਹੋਵੇ ਤਾਂ ਤਾਂ ਉਹਦੇ ਅੰਦਰ ਕਹੀ ਹੋਈ ਗੱਲ ਦੀ ਸਮਝ ਪਵੇ ਸਮਝ ਪਵੇ ਤਾਂ ਗਿਆਨ ਵਧੇ ਉਹਦਾ ਉੱਗੇ ਕੱਲ ਫਿਰ ਤਾਂ ਉਹਦੇ ਅੰਦਰ ਉਹਨੂੰ ਗਾਂ ਵਧੇ ਗੱਲ ਜੇ ਉਹਨੂੰ ਸਮਝੇ ਹੈ ਦੀ ਜੇ ਉਹਦੀ ਅਕਲੇ ਸੁੱਤੀ ਪਈ ਹੈ ਤੁਸੀਂ ਭੇਜਦੇ ਰਾਮ ਰਮਤ ਮਤ ਪ੍ਰਗਟੀ ਆਏ ਜੇ ਮਤ ਪ੍ਰਗਟ ਨਹੀਂ ਨਾ ਹੋਈ ਜਾਗਦੀ ਨਹੀਂ ਹੈ ਸੁੱਤੀ ਹੋ ਰਹਿ ਗਈ ਜੇ ਤਾਂ ਸੁਣੇ ਪੂਰੀ ਅਕਲ ਦੇ ਜ਼ੋਰ ਨਾਲ ਇਮਾਨਦਾਰੀ ਨਾਲ ਫਿਰ ਤਾਂ ਉਹਦੇ ਅੰਦਰ ਕੁਝ ਨਾ ਕੁਝ ਕੁਝ ਨਾ ਕੁਝ ਸਮਝ ਆਉ ਹਾਂ ਪਰ ਅਕਲ ਉਹ ਲਾਵੇ ਨਾ ਉਹਦੇ ਤੇ ਵਿਰੋਧ ਕਰੇ ਜਿਹੜੇ ਮਨ ਚ ਉਹਦੇ ਮਨ ਦੇ ਵਿੱਚ ਜੇ ਜਿਹਦੀ ਹੋਵੇ ਨਾ ਇੱਛਾ ਅੰਦਰੋਂ ਉਹਨੂੰ ਸਮਝਣ ਦੀ ਔਰ ਕੁਝ ਪ੍ਰਾਪਤ ਕਰਨ ਦੀ ਉਹ ਗੱਲ ਚ ਉਹਦੇ ਅੰਦਰ ਹੀ ਗੱਲ ਪੈਦਾ ਹੁੰਦਾ ਹੈ ਉਹ ਮੈਂ ਗਿਆਨ ਉਹਦੇ ਅੰਦਰ ਹੀ ਪੈਦਾ ਹੁੰਦਾ ਹੈ ਜੋ ਉਹਦੇ ਅੰਦਰ ਇੱਛਾ ਹੀ ਨਹੀਂ ਹੈ ਇਹ ਜੋ ਮੱਖਣ ਖਾਣ ਦੀ ਉਹ ਇੱਛਾ ਨਹੀਂ ਹੈ ਜੀ ਦੇ ਵਿੱਚ ਉਹਦੇ ਇੱਛਾ ਹੀ ਨਹੀਂ ਹੈ ਐਂ ਕਹੋ ਫਿਰ ਉਹਦੇ ਅੰਦਰ ਕੀ ਹੋਊ ਧਰਤੀ ਹੋਈ ਗਲਤ ਹੈ ਕਲਰ ਦੇ ਵਿੱਚ ਅਸੀਂ ਦਾਣਾ ਸੁਣ ਦਿੱਤਾ ਉਹ ਕੀ ਜੰਮਣਾ ਦਾਣਾ ਚਾਹੇ ਠੀਕ ਹੈ ਜ਼ਮੀਨ ਕਲਰ ਠੀਕ ਹੈ ਜੰਮਣਾ ਕਲਰਾਠੀ ਅਸਲ ਦੇ ਵਿੱਚ ਨਹੀਂ ਉਗਦਾ ਕੁਝ ਵੀ ਕਲਰਾਠੀ ਉਹ ਬੜੀ ਹੋਈ ਹੈ ਜਿਹਦੇ ਚ ਲੂਣ ਜ਼ਿਆਦਾ ਲੂਣ ਦਾ ਅਸੀਂ ਤਾਂ ਕਰ ਜਿਹੜੀਆਂ ਸਾਖੀਆਂ ਸੁਣਨ ਵਾਲੇ ਨੇ ਨੂਣ ਮਿਰਚ ਵਾਲਾ ਜਿਹਦਾ ਵਧਿਆ ਹੈ ਨਾ ਨੂਣ ਮਿਰਚ ਧਰਤੀ 'ਚ ਨੂਣ ਜ਼ਿਆਦਾ ਵਧਿਆ ਹਿਰਦੇ 'ਚ ਉਹ ਨਹੀਂ ਗੁਰਬਾਣੀ ਦਾ ਉਹਨਾਂ ਨੇ ਉਹਨਾਂ ਦੇ ਅੰਦਰ ਅਸਰ ਹੋਣਾ ਉਹ ਤਾਂ ਸੁਣ ਕੇ ਹੀ ਰਾਜੀ ਨਹੀਂ ਉਹ ਤਾਂ ਕਹਿੰਦੇ ਸਾਖੀ ਸੁਣਾਓ ਉਹਨਾਂ ਦੀ ਜ਼ਮੀਨ ਕਲਰਾਠੀ ਹੈ ਕਲਰ ਖੇਤ ਹੈ ਕਲਰ ਖੇਤ ਹੱਥ ਬਾੜ ਕਰੇ ਫਿਰ ਉਹਦੇ ਵਿੱਚ ਕਲਰ ਗੁੱਡ ਚੜਿਆ ਹੋਇਆ ਚਾਰ ਚਾਰ ਉਂਗਲ ਹੱਥ ਨਾਲ ਵਾੜ ਕਰ ਰਿਹਾ ਵੀ ਡੰਗਰ ਨਾ ਵੜ ਜਾਣ ਵਾੜ ਨਹੀਂ ਕਰ ਰਿਹਾ ਵਾੜ ਕਰ ਰਿਹਾ ਮਰਿਆਦਾ ਦੀ ਮਰਿਆਦਾ ਦੀ ਵਾੜ ਕਰ ਰਿਹਾ ਮਰਿਆਦਾ ਵਾੜ ਰਿਹਾ ਬਾਣਾ ਵਾੜ ਉਹਦੀ ਹੋਰ ਕੀ ਮਰਿਆਦਾ ਦੀ ਤਾਂ ਵਾੜ ਕਰੀ ਬੈਠਾ ਵੀ ਹੋਰ ਕੁਝ ਵਰਡਮ ਨਹੀਂ ਦੇਣਾ ਜ਼ਮੀਰ ਕਲਰ ਵਾਲੀ ਹੈ ਕਲਾਈ ਵਿੱਚ ਜੇ ਬਾਲ ਹੋਵੇ ਤਾਂ ਤਾਂ ਕੁਝ ਗੱਲ ਬਣਦੀ ਹੈ ਹੋਰ ਕੁਝ ਚੱਲ ਹੋਵੇ ਤਾਂ ਵੀ ਗੱਲ ਬਣਦੀ ਹੈ ਬਾ ਕੇ ਉਹਦੇ ਪਾਣੀ ਖੜਾ ਕਰੇ ਚਾਰੇ ਪਾਸੇ ਵੱਟ ਮਾਰੇ ਕਸਾੜ ਕਰੇ ਤਾਂ ਵੀ ਗੱਲ ਬਣਦੀ ਉਹ ਤਾਂ ਬਾੜ ਕਰੀ ਜਾਂਦੇ ਮਰਿਆਦਾ ਦੀ ਬਾੜ ਕੀਤੀ ਹੋਈ ਹੋਰ ਕਿਸੇ ਦੀ ਗੱਲ ਸੁਣਨੀ ਵੀ ਨਹੀਂ ਮਰਿਆਦਾ ਦੀ ਬਾੜ ਦਾ ਮਤਲਬ ਇਹ ਹੈ ਅਕਲ ਵਾਲੇ ਦੀ ਗੱਲ ਵੀ ਨਹੀਂ ਸੁਣਨੀ ਹੋਰ ਕਿਸੇ ਦੀ ਗੱਲ ਲਈ ਜਿਹੜੀ ਹੈ ਨਾ ਹੋਰ ਧਰਮ ਨੇ ਉਹ ਹਰਾਮ ਹੈ ਕੋਈ ਤੇ ਅਕਲ ਦੀ ਗੱਲ ਕੋਈ ਸੁਣਾ ਨਾ ਦੇਵੇ ਕੱਲਰ ਵਾਲਾ ਖੇਤ ਨੂੰ ਕੋਈ ਦੱਸ ਨਾ ਦੇਵੇ ਵੀ ਐਂ ਕੱਲਰ ਤੇਰਾ ਦੂਰ ਹੋ ਜੂ ਦੂਰ ਤਾਂ ਕਰਨਾ ਨਹੀਂ ਆਪਾਂ ਨੇ ਹੋਰ ਨਹੀਂ ਦੇਣਾ ਕਿਉਂ ਤੇ ਫਿਰ ਪੈਦਾ ਕਿਉਂ ਉੱਥੇ ਨਹੀਂ ਪੈਦਾ ਹੋ ਸਕਦਾ ਮੂੰਹ ਕਾ ਕਹਿਣਾ ਮੂੰਹ ਕਾ ਕਹਿਣਾ ਨਹੀਂ ਤਾਂ ਭਾਵ ਹੈ ਨਿਕਲ ਜਾਣਾ ਹਵਾ ਦਾ ਕੀ ਹੁੰਦਾ ਜੇ ਜੀਵ ਦੇ ਵਿੱਚ ਉਹਦੇ ਸੁਣਦੀ ਦੇਖੋ ਜਿਨ੍ਹਾਂ ਲੋਕਾਂ ਦੇ ਬਾਣੀ ਨਾਲ ਸੰਦੀ ਹੁੰਦਾ ਉੱਥੇ ਬਾਹਰ ਨਿਕਲ ਗਈ ਹਵਾ ਦੀ ਨਿਕਲ ਗਈ ਐਨਾ ਕੀਰਤਨ ਦਰਬਾਰ ਹੁੰਦੇ ਨੇ ਐਨੇ ਖੰਡ ਪਾਠ ਹੁੰਦੇ ਨੇ ਹਰ ਬਾਹਰ ਜਾ ਕੇ ਤੁਸੀਂ ਨੌਵੇਂ ਮਾਲੇ ਦੇ ਸ਼ਲੋਕ ਸੁਣਦੇ ਹੋ ਸਿੱਧੀਆਂ ਸਪਸ਼ਟ ਗੱਲਾਂ ਨੇ ਸੌਖੀਆਂ ਗੱਲਾਂ ਨੇ ਜਿਹਨਾਂ ਦਾ ਅਸਰ ਨਹੀਂ ਹੁੰਦਾ ਰੂਹ ਦਾ ਕਿਆ ਬਾਉ ਹੈ ਹੋਰ ਕੁਝ ਨਹੀਂ ਹੈ ਹਵਾ ਹੀ ਨਿਕਲਦੀ ਇਹ ਕਦੋਂ ਸੁਣੀ ਐ ਕਰ ਕੱਢ ਦਿੱਤੀ ਗੁਰੂ ਅਮਰਦਾਸ ਜੀ ਕਿਵੇਂ ਅਸਰ ਕਰ ਗਈ ਕੋਈ ਗੱਲ ਸੁਣੀ ਅਸਰ ਕਰ ਗਈ ਪੀਰ ਵਾਂਗੂ ਐਸੀ ਵੱਜੀ ਕਬੀਰ ਕੀ ਗੱਲ ਹੈ ਕਬੀਰ ਸਤਗੁਰ ਸੂਰਮੇ ਕਿ ਕੋਈ ਗੱਲ ਕਿਸੇ ਨੇ ਕਹੀ ਸੀ ਜਿਹਦੇ ਕਬੀਰ ਪਲਟ ਗਿਆ ਸਾਰੀ ਜ਼ਿੰਦਗੀ ਪਲਟ ਗਈ ਬਾਲਾ ਭਗਾ ਕੇ ਮਾਰੀ ਬਾਣ ਜੋ ਵਾਇਆ ਇੱਕ ਕੋਈ ਬਾਣ ਕਹਿੰਦਾ ਮੇਰੇ ਤੇ ਵਾਇਆ ਹੱਡ ਬੀਤੀ ਹੈ ਕਬੀਰ ਦੀ ਹੈ ਕਬੀਰ ਦੀ ਹੱਡ ਬੀਤੀ ਗੱਲ ਹੈ ਕਬੀਰ ਸਤਗੁਰ ਸੂਰਮੈ ਬਾਣ ਜੋ ਵਾਇਆ ਇੱਕ ਲਾਗ ਦੀ ਭੋਲੇ ਕਰ ਪਰਿਆ ਪਰਿਆ ਕਰੇ ਜੇ ਛੇਕ ਗੱਲ ਤਾਂ ਇੱਕੋ ਹੀ ਛੇਕ ਕਰਕੇ ਕੜੇਜੇ ਤੇ ਤੇ ਹਜ਼ਾਰਾਂ ਹੀ ਤੀਰ ਮੂੰਹਾਂ ਕਿਆ ਬਾਓ ਤਾਂ ਮੂੰਹਾਂ ਕਿਆ ਬਾਓ ਹੈ ਕਿੱਤੀ ਬੱਗਾ ਪਾਉਣ ਹਵਾ ਚਲਦੀ ਹੈ ਬਥੇਰੀ ਚਲਦੀ ਹੈ ਅਸੀਂ ਕੀ ਸਮਝਦੇ ਸਪੀਕਰ ਲਾਇਆ ਨੇ ਸਾਰਿਆਂ ਨੂੰ ਸੁਣਾਉਣ ਵਾਸਤੇ ਜਦ ਬੋਲਣ ਵਾਲੇ ਤੇ ਅਸਰ ਦੀ ਗੁਰਦੁਆਰੇ ਵਾਲਿਆਂ ਤੇ ਅਸਰ ਦੀ ਤੁਸੀਂ ਉਹਨੂੰ ਸੁਣਾ ਕੇ ਬਾਹਰ ਕੀ ਲੈਣਾ ਕਿਉਂ ਨਰਾਦਰੀ ਕਰਦੇ ਹੋ ਦੁਨੀਆ ਦਾ ਵਿਸ਼ਵਾਸ ਉੱਠ ਗਿਆ ਵੀ ਬਾਣੀ ਕੋਈ ਸ਼ਕਤੀ ਨਹੀਂ ਹੈ ਸ਼ਕਤੀ ਹੁੰਦੀ ਹੈ ਦਿਖਾਓ ਫਿਰ ਕੀ ਹੈ ਦਿਖਾਓ ਤੇ ਵਰਤੀ ਹੋਈ ਦਿਖਾਓ ਫਿਰ ਜੇ ਸਿੱਖਾਂ ਦੇ ਨਹੀਂ ਵਰਤੀ ਤਾਂ ਹੋਰ ਕਿਹਦੇ ਤੇ ਵਰਤੂ ਬਾਤਰੀ ਦਾ ਮੰਨਣ ਵਾਲੇ ਤੇ ਹੀ ਆ ਜਿਹੜਾ ਚਾ ਸ਼ਰਧਾ ਹੀ ਰੱਖੋ ਚਾਹੇ ਨਾ ਰੱਖੋ ਹਲੇ ਭਰੋਸਾ ਉਹਦੇ ਤੇ ਵਰਤਣੀ ਹੈ ਸਰਦੇ ਹਰ ਭਰੋਸੇ ਨਾਲ ਤੇ ਵਰਤਣੀ ਹੈ ਜਿਹੜਾ ਗੁਰਬਾਣੀ ਦੀ ਇੱਜ਼ਤ ਕਰਦਾ ਜਿਹੜਾ ਮਰਨ ਨੂੰ ਤਿਆਰ ਹੈ ਉਹਦੇ ਬਾਅਦ ਉਹਦੇ ਤੇ ਅਸਰ ਹੋਣਾ ਹੋਰ ਕਿਹਦੇ ਤੇ ਹੋਣਾ ਅਸਰ ਕਿਸੇ ਤੇ ਨਹੀਂ ਕਿਉਂ ਵੀ ਜੇ ਵੇਖੋ ਮੰਗਿਆ ਜਿੰਦਾ ਗੱਲ ਨਹੀਂ ਕੋਈ ਜਿਹੜੀ ਹੈ ਨਾ ਬੁੱਧ ਗਊ ਮਰੀ ਹੋਈ ਹੈ ਸਭ ਦੀ ਉਹਦੇ ਨਾਮਦੇਵ ਕਹਿੰਦਾ ਮਰੀ ਤੋਂ ਜਿਉਂਦੀ ਕਰ ਦਿੰਦਾ ਸਾਰਿਆਂ ਦੀ ਗਾਂ ਮਰੀ ਹੋਈ ਹੈ ਬੁੱਧ ਮਰੀ ਅਕਲ ਮਰੀ ਹੋਈ ਹੈ ਅਕਲ ਮਰੀ ਹੋਈ ਹੈ ਅਕਲ ਤਾਂ ਜਿਉਂਦੀ ਹੋ ਜਵੇ ਇੱਛਾ ਵੀ ਜਿਉਂਦੀ ਕਰਨ ਦੀ ਅਕਲ ਇੱਛਾ ਤਾਂ ਮਾਇਆ ਦੀ ਹੈ ਇੱਛਾ ਤਾਂ ਇੱਛਾ ਤਾਂ ਜ਼ਹਿਰ ਦੀ ਹੈ ਵੀ ਜੈ ਬਿਖ ਬੀਜ ਕੀ ਰਹੇ ਫਿਰ ਅਰਦਾਸ ਕਾ ਕਰ ਕਰਦੇ ਫਿਰ ਦੀ ਗੁਰਦੁਆਰੇ ਅਖੰਡ ਪਾਠ ਪਾਠ ਕਾਦਾ ਕਰ ਰਿਹਾ ਕਾਰੋਬਾਰ ਚਲਾਉਣ ਦਾ ਫਿਰ ਮਾਇਆ ਮਾਇਆ ਕਰਨ ਲੋੜ ਦਾ ਤੈਨੂੰ ਜ਼ਹਿਰ ਦੀ ਹੈ ਇਹਦੇ ਖਾਤਰ ਹੀ ਬੀਜ ਰਹੇ ਜੋ ਗੋਲ ਵਿੱਚ ਪਾ ਰਿਹਾ ਕੀ ਜੈਰ ਮੰਗ ਕੀ ਰਿਹਾ ਜੈਰ ਪੈਸੇ ਜਿਹੜੇ ਬੀਜੇ ਹੀ ਰਹੇ ਜੇ ਦੁਗਣੀ ਰਾਜ ਚੌਗਣੀ ਦੀ ਅਰਦਾਸ ਜਿਹੜੀ ਹੋਣੀ ਹੈ ਮਾਇਆ ਭਰਪੂਰ ਖਜ਼ਾਨੇ ਉਹ ਵਿਖਦੇ ਖਜ਼ਾਨੇ ਭਰਪੂਰ ਨੇ ਉਰਗਾ ਦੇ ਉਹ ਜੋ ਬੀਜਿਆ ਉਹੀ ਵਧਣਾ ਹੈ ਖਜ਼ਾਨੇ ਭਰਪੂਰ ਕਾਦੇ ਨੇ ਵਿਖਦੇ ਹੀ ਨੇ ਜ਼ਹਿਰ ਦੇ ਇਹ ਹਾਲਤ ਦੇ ਵਿੱਚ ਤੁਹਾਡੇ ਤੇ ਗੁਰਬਾਣੀ ਅਸਰ ਕਰ ਕੇ ਜਾਵੇ ਵਿਚੇ ਵਿਖ ਬੰਗੇ ਅਮਰ ਕੋਈ ਨਹੀਂ ਇਨਸਾਫ ਦੇਖ ਲੋ ਮੰਗਦੇ ਨੇ ਸਿੱਖੀ ਬੀਜ ਦੇ ਜ਼ਹਿਰ ਮੰਗਦੇ ਨੇ ਅੰਮ੍ਰਿਤ ਸਿੱਖੀ ਤਾਂ ਅੰਮ੍ਰਿਤ ਹੈ ਜ਼ਹਿਰ ਬੀਜ ਕੇ ਅੰਮ੍ਰਿਤ ਕਿਵੇਂ ਮਿਲ ਜੂ ਸਾਰੀ ਖੇਤੀ ਹੋ ਜ਼ਹਿਰ ਦੀ ਸਾਡੀ ਪ੍ਰਚਾਰ ਹੀ ਜ਼ਹਿਰ ਦਾ ਸਾਰਾ ਦੇ ਭਾਲ ਦੇ ਇਹ ਗੱਲ ਕਿਉਂ ਲਿਖੀ ਸੀ ਇਹ ਲਿਖੀ ਸੀ ਭਗਤਾਂ ਦੇ ਬਾਅਦ ਭਗਤਾਂ ਨੇ ਅੰਮ੍ਰਿਤ ਬਣਤਾ ਸੀ ਸਾਰੇ ਪ੍ਰਚਾਰ ਕਰਤਾ ਸੀ ਜੰਮਿਆ ਕਿਉਂ ਨਹੀਂ ਕਿਉਂ ਛੇਤੀ ਮਰ ਗਿਆ ਅਮਰਤ ਉਹ ਗੱਲ ਕਹਿ ਰਹੇ ਗੁਰੂ ਨਾਨਕ ਭਗਤਾਂ ਦੇ ਸਿੱਖਾਂ ਨੂੰ ਕਹਿ ਰਹੇ ਨੇ ਉਦੋਂ ਉਹ ਅਮਰ ਦੇ ਕੇ ਗਏ ਤਾਂ ਤੁਸੀਂ ਕੀ ਕਰਦੇ ਹੋ ਅੱਜ ਅਸੀਂ ਕੀ ਕਰਦੇ ਹਾਂ ਉਦੋਂ ਤਾਂ ਉਹਨਾਂ ਨੂੰ ਕਹੀ ਹੈ ਨਾ ਗੱਲ ਜਿਹਨਾਂ ਨੂੰ ਅਮਰਤ ਦੇ ਕੇ ਗਏ ਸੀ ਕਬੀਰ ਦੇ ਕੇ ਗਿਆ ਰਵਦਾਸ ਦੇ ਕੇ ਗਿਆ ਅਮਰਤ ਨਾਮਦੇਵ ਅਮਰਤ ਵੰਡ ਕੇ ਗਿਆ ਸਾਰੇ ਭਗਤ ਵਰਤੇ ਦੇ ਕੇ ਗਏ ਨੇ ਪੰਡਤਾਂ ਨੂੰ ਵੀ ਦੇ ਕੇ ਗਏ ਉਹਨਾਂ ਦੇ ਵੀ ਭਗਤ ਹੈ ਭਗਤ ਪਰ ਸਾਰਿਆਂ ਦੇ ਹੁੰਦੇ ਨੇ ਚਲੋ ਇਹਨਾਂ ਦੇ ਹਿਸਾਬ ਨਾਲ ਐਉਂ ਮੰਨ ਲਓ ਢਾਈ ਸੈਣ ਦੇ ਕੇ ਗਿਆ ਜੱਟ ਜੱਟਾਂ ਨੂੰ ਧੰਨਾ ਦੇ ਗਿਆ ਇਹਨਾਂ ਨੂੰ ਇਹੀ ਆ ਵੀ ਧੰਨੇ ਵਾਲਾ ਸਾਨੂੰ ਜਿਆਦਾ ਜਿਆਦਾ ਬਿਠਾ ਲੱਗਦਾ ਦੂਆ ਕੌੜਾ ਲੱਗਦਾ ਉਹ ਕਿਸੇ ਤੋਂ ਤਾਂ ਲਓ ਕੀਤਾ ਕੀ ਕੀਤਾ ਹੀ ਬੀਜੈ ਵੇਖਾ ਮੰਗਾ ਮੰਗਾ ਵੇਖੋ ਇਹਨਾਂ ਇਨਸਾਫ ਦੇਖ ਲੋ ਇਹਨਾਂ ਇਹਨਾਂ ਦਾ ਇਨਸਾਫ ਦੇਖ ਲੋ ਸੰਸਾਰੀ ਲੋਕਾਂ ਦਾ ਇਹ ਪੈਸੇ ਦੇ ਕੇ ਸੋਨਾ ਚਾੜ ਕੇ ਅਮਰਤ ਮੰਗਦੇ ਨੇ ਕਾਹਨੂੰ ਮੰਗਦੇ ਸੀ ਅੰਮ੍ਰਿਤ ਅੰਮ੍ਰਿਤ ਕੋਈ ਮੰਗਦਾ ਹੀ ਨਹੀਂ ਜੇ ਉਹ ਵੀ ਮੰਗਦਾ ਹੈ ਨਾ ਪੈਸੇ ਚੜ ਕੇ ਅਮਰਤ ਮੰਗਦਾ ਠੀਕ ਹੈ ਚਾਹੇ ਤਨ ਮਨ ਧਨ ਵੀ ਦੇ ਦੇਵੇ ਸਾਰਾ ਫਿਰ ਵੀ ਨਹੀਂ ਬਣਦਾ ਤਨ ਮਨ ਤਨ ਸਭ ਸੌਂਪ ਗੁਰ ਕੋ ਦੇ ਦੇਵੇ ਨਹੀਂ ਮਿਲਣਾ ਹੁਕਮ ਮੰਨਿਆ ਪਾਈਆ ਪਾਈਆ ਹੁਕਮ ਤੇ ਹੀ ਹੈ ਤਨ ਮਨ ਤਨ ਨਹੀਂ ਮਿਲਣਾ ਪਰ ਉਹ ਤਨ ਮਨ ਕਹਿੰਦੇ ਦੇ ਦਿਓ ਹੁਕਮ ਵਾਲੀ ਗੱਲ ਨਹੀਂ ਕਰਦੇ ਉਹਨਾਂ ਨੇ ਕੋਲ ਅੰਮ੍ਰਿਤ ਨਹੀਂ ਨਾ ਉਹਨਾਂ ਨੇ ਦੇਣਾ ਉਹਨਾਂ ਨੂੰ ਤਨ ਮਨ ਧਨ ਚਾਹੀਦਾ ਉਹ ਦੇ ਦਿਓ ਤੁਸੀਂ ਛੁੱਟੀ ਕਰੋ ਆਪਣੀ ਤੁਸੀਂ ਜਿਹੜਾ ਕੋ ਲੈਣਾ ਖੂ ਸੀ ਉਹਨਾਂ ਦਾ ਛਾਲ ਮਾਰ ਦਿਓ ਚ ਕਹਿੰਦੇ ਨਾ ਖੂ ਛਾਲ ਮਾਰੋ ਮੁਕਤੀ ਹੈ ਆਪੇ ਮੁਕਤੀ ਹੈ ਮਰੇ ਦੇ ਬਾਅਦ ਮਰ ਜਾਂਦੀ ਹੁੰਦੀ ਉਹਨਾਂ ਦੀ ਮੁਕਤੀ ਕਹਿੰਦੇ ਮੁਕਤੀ ਤਾਂ ਮਰਦੇ ਹੀ ਮਿਲਦੀ ਤੁਸੀਂ ਮਾਰੋ ਛੇਤੀ ਪਹਿਲਾਂ ਤੁਹਾਨੂੰ ਮੁਕਤੀ ਚਾਹੀਦੀ ਨਹੀਂ ਉਹ ਦੂਜਿਆਂ ਨੂੰ ਦੇ ਰਹੇ ਨਾ ਮੁਕਤੀ ਆਪ ਚਾਹੀਦੀ ਨਹੀਂ ਕੋਈ ਨਹੀਂ ਪੁੱਛ ਰਿਹਾ ਉਹਨਾਂ ਨੂੰ ਵੀ ਤੁਹਾਨੂੰ ਕਹਿੰਦੇ ਨਹੀਂ ਚਾਹੀਦੀ ਭਾਈ ਸਿਆਣੇ ਉਹਨਾਂ ਨੂੰ ਬੋਲਦੇ ਪਹਿਲਾਂ ਤੁਸੀਂ ਲਓ ਐਡੇ ਠਗਾ ਨੂੰ ਕਿਸੇ ਨੇ ਸਵਾਲ ਨਹੀਂ ਕੀਤਾ ਉਹਨਾਂ ਬੜੇ ਗੁਰੂ ਬੰਦੇ ਸੀ ਤੇ ਜਿਹੜੇ ਗੁਰੂ ਮੰਨਣ ਵਾਲੇ ਸੀ ਠਗਾ ਨੂੰ ਮੂਰਖਾਂ ਦੇ ਕੋਲ ਸੀ ਉਹਨਾਂ ਨੂੰ ਨਾਨਕ ਕਹਿੰਦਾ ਸੰਖ ਮੂਰਖਾਂ ਦੇ ਕੋਲ ਜਿਹੜਾ ਇਹ ਵੀ ਸਵਾਲ ਨਹੀਂ ਕਰਦਾ ਭਾਈ ਤੂੰ ਮੁਕਤੀ ਆਪ ਕਿਉਂ ਨਹੀਂ ਲੈਂਦਾ ਮੂਰਖਤ ਕੋ ਰਿਹਾ ਆਪ ਤਾਂ ਛਾਲ ਮਾਰਦਾ ਉਹਨੂੰ ਸਭ ਕੁਝ ਦੱਸ ਕਰ ਦਿੰਦਾ ਤੇ ਮੂਰਖਤ ਨਹੀਂ ਤਾਂ ਹੋਰ ਕੀ ਹੈ ਅਸਾਂ ਕਿਸ਼ੋਰ ਆਰਾਮ ਹੋਰ ਜੇ ਹੁਣ ਇਹ ਕਹਿੰਦੇ ਆ ਸੱਚੀ ਗੱਲ ਜੋ ਕਹੀ ਹੋਈ ਹੈ ਵਿਆਖਿਆ ਉਹ ਕਹਿੰਦੇ ਜੀ ਤੁਹਾਨੂੰ ਕੀ ਲੋੜ ਹੈ ਤੁਸੀਂ ਇਹ ਜਿਹੀ ਗੱਲਾਂ ਕਰਦੇ ਹੋ ਉਹ ਉਹਨੂੰ ਕੀ ਲੋੜ ਸੀ ਜਿਹਨੇ ਕਿਹਾ ਹੋਇਆ ਅਸੀਂ ਤਾਂ ਦੱਸਿਆ ਵੀ ਉਸ ਵੇਲੇ ਐਂ ਕਿਹਾ ਆ ਪੋਜੀਸ਼ਨ ਸੀ ਆ ਗੱਲ ਸੀ ਭਗਤ ਸਾਰਿਆਂ ਨੂੰ ਅਮਰਤ ਦੇ ਗਏ ਸੀ ਅਮਰਤ ਗਾਂ ਜੰਮਿਆ ਦੀ ਨਹੀਂ ਤਾਂ ਭਗਤੇ ਭਗਤ ਪੈਦਾ ਹੋ ਜਾਂਦੇ ਨਾਮ ਦੇ ਵਾਲੇ ਸਾਰੇ ਆਪਣੇ ਸਿੰਘ ਜਿਹੜੇ ਨੇ ਸਾਡੀ ਸਿੰਘ ਸਾਰੇ ਜੱਫੀ ਪਾਈ ਬੈਠੇ ਨੇ ਕੋਈ ਹੈ ਵੀ ਕਿਸੇ ਨੇ ਬਾਅਦ ਚ ਨਾਮ ਲਿਆ ਵੀ ਉਹ ਦੱਸੋ ਲਿਆ ਕਿਸੇ ਉਹ ਕੋਈ ਵੀ ਨਹੀਂ ਉਹ ਨਾਮ ਲੈ ਸਾਡਾ ਉਹ ਤੁਹਾਡਾ ਨਾਮ ਲੈ ਉਹ ਤੁਸੀਂ ਲਾਭ ਕੀ ਲਿਆ ਇਹ ਤਾਂ ਦੱਸੋ ਜਾਤ ਪਾਤ ਦਿਮਾਗ ਫਸੀ ਹੋਈ ਹੈ ਜਿਹੜੇ ਜਾਤ ਪਾਤ ਦੇ ਵਿਰੋਧੀ ਤੇ ਉਹਨਾਂ ਦੇ ਦਿਮਾਗ ਜਾਤ ਪਾਤ ਫਸੀ ਹੋਈ ਜਿਹੜੇ ਜਾਤ ਪਾਤ ਤੋਂ ਔਖੇ ਜੀ ਨਹੀਂ ਹੋਣੀ ਚਾਹੀਦੀ ਉਹੀ ਰਵਦਾਸ ਨੂੰ ਜੱਫੀ ਪਾਈ ਬੈਠੇ ਕਦੇ ਬੈਠੇ ਜੱਫੀ ਪਾਈ ਤੁਸੀਂ ਕਦੇ ਬੈਠੇ ਜੱਫੀ ਉਹ ਸਾਡਾ ਉਹ ਤੁਸੀਂ ਕੋ ਜਾਤ ਪਾਤ ਹੁੰਦੀ ਨਹੀਂ ਸਾਰੇ ਸਾਡੇ ਨੇ ਮੱਤ ਮਾਰੀ ਹੋਈ ਹੈ ਸਭ ਦੀ ਹੁਣ ਕਹਿੰਦੇ ਜੇ ਪਾਈ ਬੈਠੇ ਉਹ ਤੁਹਾਡਾ ਦਾ ਖੜਾ ਛੜਾ ਦੀ ਜਾਤ ਪਾਤ ਤੇ ਖੜਾ ਤੁਸੀਂ ਛੜਾਉਣਾ ਨਹੀਂ ਚਾਹੁੰਦੇ ਸ਼ਾਇਦ ਹੁਣ ਸੂਰਤਾਂ ਬੰਦੀਆਂ ਦੇ ਤੰਗ ਕਰਕੇ ਨਹੀਂ ਚਾਹੁੰਦੇ ਉਹ ਲੋਭ ਆ ਗਿਆ ਤਾਂ ਲੋਭ ਆ ਗਿਆ ਇਹ ਇਹਦੇ ਪਿੱਛੇ ਕੀ ਲੋਭ ਹੈ ਜੇ ਲੋਭ ਹੈ ਇਹ ਬਹੁਤ ਨੁਕਸਾਨ ਕਰੂਗਾ ਲੋਭ ਦੀ ਦੋ ਗਵਾਵੇ ਮਾਨਸਾ ਜੋ ਪਾਣੀ ਤੇ ਬੂਰ ਜੇ ਹੁਣ ਬਰਾਬਰ ਨਾ ਹੋਏ ਕਿਸੇ ਨੂੰ ਬਰਾਬਰ ਨਹੀਂ ਹੋਣ ਦੇਣ ਉਹਨਾਂ ਨੇ ਉੱਠਣਾ ਹੈ ਉੱਠਣਾ ਥੋੜੂ ਪੈਣਾ ਉਹ ਤਾਂ ਪਾੜ ਕੇ ਰਾਜ ਉਹ ਤਾਂ ਪਾੜਨਾ ਚਾਹੁੰਦੇ ਸੀ ਉਹ ਗੱਲ ਤਾਂ ਜਿਹੜੇ ਫਟੇ ਨੇ ਉਹਨਾਂ ਨੂੰ ਸਮਝਣੀ ਹੈ ਵੀ ਯੂਨਾਈਟਿਡ ਅਸੀਂ ਹੋਣਾ ਸੀ ਉਹ ਜਿਨ੍ਹਾਂ ਨੇ ਇਕੱਠੇ ਹੋਣਾ ਸੀ ਉਹ ਆਪੇ ਖੜ ਗਏ ਕੱਲੀ ਕੱਲੀ ਉਂਗਲੀ ਕੀ ਕਰੂਗੀ ਕੱਲੀ ਉਂਗਲੀ ਦੀ ਕਿੰਨੀ ਤਾਕਤ ਹੁੰਦੀ ਹੈ ਅਡੋਰ ਕਰਦੇ ਪੜ ਕੇ ਫਿਰ ਉਹ ਜਿਹੜੇ ਅੱਗੇ ਮੂਹਰੇ ਬੈਠੇ ਅੱਡ ਕਰਨ ਵਾਲੇ ਉਹ ਏਜੰਟ ਨੇ ਪਾੜਨ ਵਾਲਿਆਂ ਨੇ ਉਹਨਾਂ ਨੂੰ ਤਾਂ ਸਰਦਾਰੀ ਮਿਲ ਗਈ ਉਹਨਾਂ ਨੂੰ ਆਪਣੀ ਸਰਦਾਰੀ ਦੀ ਪਤਲ ਪੱਲੇ ਕੀ ਹੈ ਪੱਲੇ ਕੁਝ ਇਮਾਨਦਾਰੀ ਕਿਤੇ ਨਹੀਂ ਹੈ ਅੱਜ ਅਸੀਂ ਜਿਹੜੇ ਉਹਨਾਂ ਦੇ ਨਾਲ ਰਲਦੇ ਨੇ ਇਸ ਗੱਲ ਦੀ ਲੜਾਈ ਲੜਨ ਵਿਜਾਤਮਤ ਦੀ ਬਸ ਕਦੇ ਨਹੀਂ ਲੜਨ ਦਿੰਦੇ ਦੇਖ ਲੜਾਈ ਜਿਹੜੇ ਰਮਦਾਨ ਦੇ ਜ਼ਿਆਦਾ ਠੇਕੇਦਾਰ ਤੇ ਲੜਾਈ ਨਹੀਂ ਲੜਦੇ ਨਹੀਂ ਉਹਨਾਂ ਦੇ ਖਿਲਾਫ ਹੋ ਜਾਂਦੇ ਤੁਹਾਡੇ ਇਹ ਨਹੀਂ ਲੜੀ ਲੜਾਈ ਫਿਰ ਤਾਂ ਸਾਰੇ ਇੱਕ ਹੋ ਗਏ ਫਿਰ ਤਾਂ ਇੱਕ ਹੋ ਗਏ ਇਹ ਕੁਝ ਇਹ ਜੇ ਵੀ ਰਬਦਾਸ ਦੀ ਬਾਣੀ ਅੱਡ ਕਰਨ ਵੀ ਪਸੰਦ ਫਿਰ ਤਾਂ ਤੁਸੀਂ ਆਪਣੇ ਆਪ ਇੱਕ ਹੋਏ ਹੋਏ ਫਿਰ ਤਾਂ ਦੁਸ਼ਮਣ ਦੀ ਲੋੜ ਹੈ ਨਾ ਨਹੀਂ ਫਿਰ ਤਾਂ ਇੱਕ ਕੀਤੇ ਦਾ ਫਾਇਦਾ ਹੀ ਕੋਈ ਨਾ ਹੋਵੇ ਉਹਨਾਂ ਨੇ ਤਰੀਕਾ ਲੱਭਣਾ ਕਿਵੇਂ ਤੁਹਾਨੂੰ ਪਾੜ ਦਈਏ ਇਹਦਾ ਸ਼ੈਤਾਨ ਦੀ ਸ਼ੈਤਾਨੀ ਚੱਲ ਗਈ ਫਿਰ ਤਾਂ ਫਿਰ ਤਾਂ ਕਾਮਯਾਬ ਹੋ ਗਏ ਜਿੱਦਣ ਸਾਰੇ ਉਹ ਜਾਣਗੇ ਉਦੋਂ ਨੱਸ ਪੈੜੀਏ ਸ਼ਰਾਰਤੀ ਉਹਦੇ ਉਦੋਂ ਬਾਬੜ ਕਾਬੂ ਦੇਣਾ ਨਹੀਂ ਬਾਬੜ ਕਾਬੂ ਨਹੀਂ ਦੇਣਾ ਤੁਹਾਨੂੰ ਕਿਸੇ ਨੂੰ ਨਹੀਂ ਕਾਬੂ ਦੇਣਾ ਕਾਬੂ ਉਧਰ ਦਊਗਾ ਜਦੋਂ ਅਸੀਂ ਗੁਰਬਾਣੀ ਅਪਣਾ ਲਈ ਉਹਨੇ ਅਪਣਾਉਣੀ ਹੈ ਨਹੀਂ ਜਿਹੜੇ ਉਹਨਾਂ ਜੋ ਬਣਾਉਣਗੇ ਉਹ ਆਪਣੇ ਨਾਲ ਆ ਜਾਣਗੇ ਅੱਗੇ ਵੀ ਆ ਗਏ ਆਪਣੇ ਨਾਲ ਜਿਨ੍ਹਾਂ ਨੇ ਬਣਾਈ ਆਪਣੇ ਨਾਲੇ ਖੜੇ ਨੇ ਭੱਟਾ ਨੇ ਬਣਾਈ ਆਪਣੇ ਨਾਲੇ ਖੜੇ ਨੇ ਜਿਹੜਾ ਆਪਣਾ ਨਹੀਂ ਆਪਣਾ ਹੀ ਆਪਾਂ ਜਾਤ ਪਾਤ ਨੂੰ ਮੰਨਦੇ ਹੀ ਨਹੀਂ ਹੈਗੇ ਰੌਲਾ ਹੀ ਮੁੱਕਿਆ ਅੰਦਰੋਂ ਨਹੀਂ ਨਾ ਮਟਾਈ ਜਾਤ ਪਾਤ ਅੰਦਰੋਂ ਵੀ ਨਹੀਂ ਖੜੇ ਗੱਲਾਂ ਕਰੀ ਜਾਂਦੇ ਜਿੰਨਾ ਚਿਰ ਅੰਦਰੋਂ ਨਹੀਂ ਵਟਾਉਂਦੇ ਮਿਟਣੀ ਨਹੀਂ ਕੋਈ ਚੀਜ਼ ਅੰਦਰੋਂ ਵਟਾਏ ਤੇ ਬਿੜਦੀ ਹੈ ਦੁਸ਼ਮਣੀ ਅੰਦਰੋਂ ਵਟਾਏ ਤੇ ਬਿੜਦੀ ਹੈ ਉਹ ਵੀ ਅੰਦਰੋਂ ਵਟਾਏ ਤੇ ਮਿਟਣਾ ਲੋਭ ਵੀ ਅੰਦਰੋਂ ਵਟਾਏ ਤੇ ਮਿਟਣਾ ਕ੍ਰੋਧ ਵੀ ਅੰਦਰੋਂ ਵਟਾਏ ਤੇ ਮਿਟਣਾ ਤੇ ਪ੍ਰੇਮ ਵੀ ਅੰਦਰੋਂ ਵਟਾਏ ਤੇ ਬਿੜਦਾ ਉਹ ਵੀ ਨਹੀਂ ਬਿੜਦਾ ਉਹ ਮਿਟਦਾ ਨਹੀਂ ਧੋਖਾ ਨਹੀਂ ਮਿਲਦਾ ਅੰਦਰੋਂ ਮਟਾਇਆ ਤੇ ਮਿਲਦਾ ਹਰੇਕ ਚੀਜ਼ ਜਿਹੜੀ ਬਲੌਤ ਹੈ ਨਾ ਬਲੌਤ ਅੰਦਰੋਂ ਮਟਾਇਆ ਤੇ ਮਿਲਦੀ ਹੈ ਇਹ ਮਟਾਉਣੀ ਉਹ ਚਾਹੀਦੀ ਹੈ ਮਟਾਉਣ ਦੇ ਫਾਇਦਾ ਨਹੀਂ ਇਹ ਵਤ ਨੂੰ ਨਹੀਂ ਰਹਿਣ ਦੇਣਾ ਕਿਸੇ ਨੇ ਉਹਨੂੰ ਤਾਂ ਬਰਦਾਸ਼ਤ ਨਹੀਂ ਵਤ ਹੈਗੀ ਇਹ ਵਤ ਵਾਲਿਆਂ ਦੀ ਇੱਕ ਤੱਕ ਮੇ ਉਹ ਜਿਨ੍ਹਾਂ ਨੂੰ ਜਾ ਕੇ ਉੱਤੇ ਲਾਉਂਦਾ ਤਾਂ ਦਾਬ ਛੱਡੀ ਖੜੇ ਨੇ ਜਿਨ੍ਹਾਂ ਨੂੰ ਥੱਲੇ ਉੱਤੇ ਕੀਤਾ ਸੀ ਉਹ ਤਾਂ ਆਪ ਛੱਡ ਕੇ ਪਾਸੇ ਹੋ ਗਏ ਦੂਏ ਦਾ ਪਾਸੇ ਹੋ ਜਾਂਦੇ ਤੁਸੀਂ ਤਾਂ ਨਾ ਪਾਸੇ ਹੋ ਰਬਦਾਸ ਗੁਰੂ ਹੈ ਨਹੀਂ ਹੈ ਇਹ ਝਗੜਾ ਕੋਈ ਨਹੀਂ ਨਾ ਝਗੜੇ ਦਾ ਮੁੱਦਾ ਅਸੀਂ ਕਰਨ ਰਬਦਾਸ ਦੇ ਵਿੱਚ ਫਰਕ ਪਾਉਂਦੇ ਹਾਂ ਨਾਲ ਇਹ ਦੱਸਦੇ ਉਹ ਕਹਿੰਦੇ ਨਾ ਗੁਰੂ ਰਵਿਦਾਸ ਹੈ ਨਾ ਗੁਰੂ ਨਾਨਕ ਹੈ ਦੋਏ ਗੁਰੂ ਨਹੀਂ ਭਾਈ ਦੋਏ ਦਾਸ ਸਿਰਫ ਇਹ ਕਹਿਣਾ ਸੀ ਆ ਲੜਾਈ ਲੜਦੇ ਫਿਰ ਸਵਾਲ ਸੀ ਹਾਂ ਦਰਗਾਹ ਦੇ ਵਿੱਚ ਭਗਤ ਬੰਦੇ ਜਾਂਦੇ ਨੇ ਸੰਸਾਰ ਦੁਨੀਆ ਨੂੰ ਭਗਤ ਸੰਸਾਰੀ ਬੋਲੀ ਚ ਭਗਤ ਨੇ ਸਾਡੀ ਬੋਲੀ ਭਗਤ ਨੇ ਕੋ ਭਗਤੀ ਕਰਨ ਵਾਲਾ ਭਗਤ ਹੁੰਦਾ ਜਿਹਦੀ ਭਗਤੀ ਪੂਰੀ ਹੋ ਗਈ ਭਗਤੋ ਹੋ ਭਗਤੀ ਉਹਨਾਂ ਨੇ ਕੀਤੀ ਹੈ ਉਹਨਾਂ ਦੀ ਭਗਤੀ ਪੂਰੀ ਹੋ ਗਈ ਇਸ ਕਰਕੇ ਭਗਤ ਵੀ ਕਿਹਾ ਜਾ ਸਕਦਾ ਉਹਨਾਂ ਨੂੰ ਭਗਤ ਕਰਕੇ ਉਹਨਾਂ ਨੂੰ ਮੰਨ ਕੇ ਗੁਰਬਾਣੀ ਦੇ ਵਿੱਚ ਭਗਤਾਂ ਦੇ ਸਿਰਲੇ ਹੇਠ ਉਹਨਾਂ ਦੀ ਬਣੀ ਰਚੀ ਹੈ ਭਗਤ ਇੱਕ ਪਦਵੀ ਦਾ ਨਾਮ ਉਹਨਾਂ ਨੇ ਆਪਣੇ ਨਾਲ ਪਦਵੀ ਲਾਈ ਨਹੀਂ ਸਕੋ ਭਗਤਾਂ ਦੀ ਮਹਲਾ ਹੀ ਗਿਆ ਪਹਿਲਾ ਮਹਲਾ ਦੂਜਾ ਮਹਲਾ ਤੀਜਾ ਪੱਟਾ ਦੇ ਉਹਨਾਂ ਨੂੰ ਪਦਵੀ ਦੇਤੀ ਭਗਤ ਕਿਉਂਕਿ ਪੱਟ ਬਾਅਦ ਹੋਏ ਨੇ ਪੰਜਵੇਂ ਪਾਸ਼ਾ ਦੇ ਬਾਅਦ ਹੋਏ ਨੇ ਭਗਤ ਪੱਟ ਵੀ ਭਗਤੇ ਨੇ ਦਰਜਾ ਸਾਰਿਆਂ ਦਾ ਬਰਾਬਰ ਹੈ ਘਟ ਕੋਈ ਨਹੀਂ ਹੈਗਾ ਜੇ ਇੱਕ ਸ਼ਬਦ ਹੈ ਕਿਸੇ ਦਾ ਸਾਰਿਆਂ ਨੂੰ ਅਸੀਂ 15 ਭਗਤ ਜਿਹੜੇ ਗਿਣਦੇ ਆ ਸੂਰਦਾਸ ਵੀ ਤਾਂ ਪਿੱਛੇ ਆ ਜਾਂਦਾ ਸੂਰਦਾਸ ਦੇ ਕਿੰਨੇ ਸ਼ਬਦ ਨੇ ਦੇ ਵਿੱਚ ਆ ਗਏ ਭੱਟਾ ਦੇ ਤਾਂ ਕਈ ਕਈ ਸਬਈਏ ਨੇ ਕੱਲੇ ਕੱਲੇ ਦੇ ਸਾਰੇ ਭਗਤ ਨੇ ਪਰ ਭਗਤਾਂ ਨੂੰ ਕਹਿਣ ਵਾਲਾ ਅਜੋ ਪਿੱਛੋਂ ਆਊਗਾ ਭਗਤਾਂ ਦਾ ਪਿੱਛੋਂ ਆਇਆ ਨਾ ਪੱਟਾ ਦਾ ਪਿੱਛੋਂ ਇਹ ਦਾ ਸੁਪਾਸ਼ਾ ਕਹਿ ਸਕਦੇ ਸੀ ਪੱਟਾ ਉਹ ਦੇ ਸਕਦੇ ਸੀ ਸਨਮਾਨ ਆਪੇ ਮਿਲ ਗਿਆ ਜਾਂ ਬਾਣੀ ਵਿੱਚ ਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਬਈਏ ਆ ਕੇ ਇਹ ਕੋਈ ਸੁਰਮਾਨ ਆਪੇ ਬਣ ਗਿਆ ਬਰਾਬਰੇ ਸਾਰੇ ਮੰਡਾ ਲੈ ਗਿਆ ਸਤਗੁਰ ਨਾਨਕ ਭਗਤ ਕਰੀ ਇੱਕ ਵਾਰ ਤਨ ਮਨ ਤਨ ਜੇ ਦੀ ਭਗਤੀ ਕੀਤੀ ਹੈ ਉਹ ਵੱਡਾ ਸੀ ਕੋਈ ਆਦਮੀ ਜ਼ਰੂਰ ਵੱਡਾ ਸੀ ਨਾਨਕ ਨੂੰ ਉਹ ਕੌਣ ਸੀ ਗੁਰੂ ਦਾ ਵੱਡਾ ਕੋਈ ਨਹੀਂ ਬਸ ਪੁਆਇੰਟ ਹੈ ਨਹੀਂ ਤੁਸੀਂ ਗੁਰੂ ਤੋਂ ਵੱਡਾ ਕੋਈ ਦੁਨੀਆ ਦੱਸੋ ਜੋ ਕੋਈ ਗੁਰੂ ਤੋਂ ਵੱਡਾ ਕੌਣ ਗੁਰੂ ਨੇ ਕਦੇ ਕਿਸੇ ਨੇ ਭਗਤੀ ਕੀਤੀ ਹੋਵੇ ਕਿਸੇ ਦੀ ਸਾਬਤ ਕਰੋ ਕਿਸੇ ਗ੍ਰੰਥ ਚੋਂ ਕਰੋ ਗੱਲ ਤਾਂ ਕੋਈ ਔਖੀ ਨਹੀਂ ਹੈ ਗੱਲ ਕੋਈ ਮੁਸ਼ਕਲ ਨਹੀਂ ਕੋਈ ਝਗੜਾ ਨਹੀਂ ਝਗੜਾ ਹਰਾਮਖੋਰੀ ਦਾ ਹਰਾਮਖੋਰੀ ਗੋਲ ਕਰ ਝਗੜਾ ਤਾਂ ਪੈਸਿਆਂ ਦਾ ਗੋਲ ਕਰ ਝਗੜਾ ਉਹ ਗੱਲ ਦਾ ਚੌਧਰ ਦਾ ਝਗੜਾ ਸੰਸਾਰੀ ਦਾ ਕੁਝ ਨਹੀਂ ਝਗੜਾ